ਤਤਾ ਅਤਰ ਕਰਿਓ ਨਹਿ ਜਾਈ ਤਨ ਤਿਰ ਭਵਨ ਮੈਂ ਰਹੋ ਸੁਭਾਈ ਤਤਾ ਅਤਰ ਇਹ ਭਵ ਸਾਦਰ ਅਤਰ ਹੈ ਤਰਿਆ ਨਹੀਂ ਜਾ ਸਕਦਾ ਮੁਸ਼ਕਲਾਂ ਤਰਨਾ ਤਰ ਕੇ ਨਹੀਂ ਕੋਈ ਪਾਰ ਹੋਇਆ ਇਹ ਤਾਂ ਜਹਾਜ਼ ਪਾਰ ਕਰੀਦਾ ਸਮੁੰਦਰ ਤਰ ਕੇ ਪਾਰ ਕਰ ਲੂ ਕੋਈ ਸਮੁੰਦਰ ਲੋਕਾਂ ਨੇ ਜਹਾਜ਼ ਤਾਂ ਹੀ ਬਣਾਏ ਨੇ ਤੇ ਭਾਈ ਤੜਕੇ ਨਹੀਂ ਤੂੰ ਅਮਰੀਕਾ ਜੇ ਕੋਈ ਕਹੇ ਮੈਂ ਤੜਕੇ ਚਲੇ ਜਾਊ ਚਲੇ ਜਾਊਗਾ ਉਹ ਦਰਿਆ ਦੇ ਉਹਦਾ ਕਰ ਲੈਂਦੇ ਨੇ ਇਹਦਾ ਗੱਲ ਅਲੱਗ ਹੈ ਸੂਦਰ ਕੌਣ ਕਰੂਗਾ ਇਹ ਅਕਾਰ ਹੈ ਭਵ ਸਾਗਰ ਤੈਉ ਨਹੀਂ ਜਾਈ ਤਨ ਤੇਰ ਭਵਨ ਮੈਂ ਰਹੋ ਸਮਾਈ ਕਿਉਂਕਿ ਤਨ ਤਾਂ ਤਨਾ ਭਵਨ ਸਮਾਇਆ ਹੋਇਆ ਜੇ ਜਿੰਨੀਆਂ ਜੂਨਾ ਪਿੱਛੇ ਭੁਗਤਲੀਆਂ ਸਾਰੀਆਂ ਦੇ ਜਗਮ ਵਿੱਚ ਨੇ ਸਾਰਿਆਂ ਨਾਲ ਉਹ ਵਿੱਚ ਹੈ ਤੇ ਸਮਾਇਆ ਹੋਇਆ ਜੇ ਸਭ ਵਿੱਚ ਹੈ ਨੇ ਤਾਂ ਗਾਲਾ ਹੋਇਆ ਹੋਇਆ ਬੜੇ ਦਾਗ ਨੇ ਦੇ ਵਿੱਚ ਪਿਛਲੇ ਯਾਦਾਂ ਵਿੱਚੇ ਨੇ ਤਨਾ ਭਵੜਾਂ ਦੀਆਂ ਨੇ ਭੁੱਲ ਗਿਆ ਜ਼ਰੂਰ ਪਰ ਉਹ ਜਿੱਥੇ ਜਗਮ ਹੋ ਕੇ ਰਾਜੀ ਹੋ ਜਾਏ ਉੱਥੇ ਕਾਲਾ ਦਾਗ ਹੋ ਜਾਂਦਾ ਸ਼ਰੀਰ ਤੇ ਹੋ ਜਾਂਦਾ ਉਹ ਦਾਗ ਹੈਗੇ ਭੁੱਲ ਗਏ ਵੀ ਉਹ ਦਾਗ ਹੈਗੇ ਨੇ ਇਹ ਪਤਾ ਕਰਦੇ ਨੇ ਜਨਮ ਜਨਮ ਕੇ ਇਸ ਬੰਦ ਕੋ ਮਨ ਲੱਗੀ ਉਹ ਕਿਹੜੀ ਜਨਮ ਦੀ ਲੱਗੀ ਹਰੇਕ ਜਨਮ ਦੀ ਲੱਗੀ ਮੈਂ ਲਾਈ ਲਾਈ ਨਹੀਂ ਬਹੁਤਾ ਲੈ ਗਈ ਮਾਰੇ ਇਹਨਾਂ ਨਾਲ ਮਰਨਾ ਚਾਹੁੰਦਾ ਨਹੀਂ ਤੇ ਬੰਦਾ ਪਿਆ ਉਹਦਾ ਚਾਹੁੰਦਾ ਨਹੀਂ ਸੀ ਉਦਾਰ ਹੈ ਮਰਨਾ ਪਿਆ ਬੰਦਾ ਚਾਹੁੰਦਾ ਨਹੀਂ ਕਿਸੇ ਜਨਮ ਚ ਵੀ ਮਰਨਾ ਨਹੀਂ ਚਾਹਿਆ ਪਰ ਮਰਨਾ ਪਿਆ ਉਹ ਦਾਗਾਰ ਵਾਲੇ ਭਰਿਆ ਪਿਆ ਸਾਰਾ ਪਟਾ ਇਹਦਾ ਉਹ ਸਾਰੇ ਨਿਸ਼ਾਨ ਦੇ ਤੇ ਉਹ ਸਾਰੇ ਭਾਗੇ ਦੇ ਤਿੰਨੇ ਭਾਗ ਨਿਸ਼ਾਨ ਇਹਦੇ ਤੇ ਸਾਰੇ ਨਿਸ਼ਾਨ ਨੇ ਉਹ ਸਾਰੇ ਜਨਮਾਂ ਦੇ ਆਤਮਾ ਦੇ ਉੱਤੇ ਨੇ ਸਰੀਰਾਂ ਦਾ ਮੋਹ ਸਾਰਿਆਂ ਦਾ ਹੀ ਹੈ ਨਾ ਅੰਦਰ ਤੇਰੇ ਭਵਨ ਮੈਂ ਫਿਰਦਾ ਤਾਂ ਕਹਿੰਦੇ ਰਗੋਂ ਫਿਰਦਾ ਸਿਰਫ ਭਵਣ ਮੈਂ ਤਾਂ ਸਮਾਇਆ ਹੋਇਆ ਤਾਂ ਨਹੀਂ ਛੱਡਦਾ ਪਿਛੇ ਦੇ ਲਾਗੇ ਮੋਹ ਅਗਦੇ ਹੈ ਜਨਮ ਦਾ ਮੋਹ ਛੱਡੇ ਕਿਵੇਂ ਸਾਰੇ ਸ੍ਰਿਸ਼ਟੀ ਨਾਲੇ ਉਹ ਹੈ ਦਾ ਸਾਰੇ ਜਨਮ ਲੈ ਨੇ ਸ੍ਰਿਸ਼ਟੀ ਨਾਲ ਮੋਹ ਕਿਤੇ ਸਾਰੇ ਰਿਸ਼ਤੇਦਾਰੀਆਂ ਨੇ ਦੀਆਂ ਰਸਤਾ ਨਾਲ ਵੀ ਨੇ ਕੁੱਤਿਆਂ ਨਾਲ ਵੀ ਨੇ ਬਿੱਲਿਆਂ ਨਾਲ ਵੀ ਨੇ ਸਭ ਸਾਰੀਆਂ ਜੁਨਾ ਬੋਤੀਆਂ ਨੇ ਸਾਰੇ ਇਹਦਾ ਕੋਲ ਮਿਲ ਬੈਠਾ ਤੇਰੇ ਬੜ ਮੈਂ ਰਹਾ ਸਮਾਈ ਹੈ ਸਾਰੇ ਹੈ ਹਾਂ ਜਬ ਤਨ ਜੋ ਤਿਰ ਭਵਨ ਤਨ ਮਹਿ ਸਮਾਵਾ ਜਦ ਕਹਿੰਦੇ ਤਿਰ ਭਵਨ ਤਨ ਚ ਸਮਾਜ ਵੇ ਨਾ ਤਨ ਦਾ ਆਕਾਰ ਐਡਾ ਹੋਵੇ ਤਿਰ ਭਵਨ ਵਿੱਚ ਆ ਜਵੇ ਉਹ ਤਤ ਤਤ ਮੇਰੇ ਆ ਸੱਚ ਪਾਵਾ ਜਦ ਇੰਨਾ ਜਾਣਨ ਹੋ ਜਵੇ ਜਿਵੇਂ ਧਰ ਉੱਪਰ ਆਕਾਸ਼ ਹੈ ਫਿਰ ਤਿਰ ਭਵਨ ਵਿੱਚ ਆ ਗਿਆ ਫਿਰ ਕਹਿੰਦਾ ਮੇਰੇ ਨਾਲ ਹੀ ਨਾ ਰਹੇ ਹੁਣ ਵਿਛੜੇ ਹੋਏ ਨਾ ਫਿਰ ਨਾਲ ਹੋ ਜਾਂਦੇ ਹੁਣ ਵਿਛੜੇ ਨੇ ਦੀਨਾ ਨਹੀਂ ਫਿਰ ਦੇਖਣ ਲੱਗ ਜਾਂਦੇ ਸਾਰੇ ਵਿਚਾਲੇ ਕਿਹੜਾ ਕਿਤੇ ਗਏ ਨੇ ਇੱਥੇ ਹੀ ਨਾ ਫਿਰ ਲੈਣ ਦੋ ਫਿਰ ਲੈਣ ਦੋ ਫਿਰ ਘਰ ਦੇ ਹੀ ਨੇ ਸਾਰੇ ਸਾਰੇ ਘਰ ਦੇ ਹੀ ਨੇ ਕੁਝ ਇਦਾਂ ਨੇ ਬਾਹਰਲੇ ਕਰਨੇ ਨੇ ਬੋਲਦੇ ਕਰਦੇ ਨੇ ਫਰਕ ਤਾਂ ਇਦਾਂ ਹੀ ਆ ਇਹਨਾਂ ਨੂੰ ਕੀ ਹੋਇਆ ਹੋਇਆ ਗਲਤੀਆਂ ਨੇ ਆਪਣੀਆਂ ਕਰੀਆਂ ਨੇ ਫੜਕੋ ਬੁੱਧਰ ਜੇ ਨਾਰਾ ਨਹੀਂ ਅਡੂ ਸ਼ਰਾਰਤ ਕਰੂ ਛੱਡ ਖਾਊਗਾ ਰੋਊਗਾ ਵੀ ਕਹਿੰਦਾ ਕੋਈ ਨਹੀਂ ਕੋਈ ਨਹੀਂ ਇਹਨੂੰ ਰੋ ਲੈਂਦੇ ਇਹਨੂੰ ਹਟਾਇਆ ਸੀ ਹਰਦਾ ਸੀ ਉਹਨਾਂ ਦਾ ਸੁਭਾਅ ਹੈ ਜਾ ਹੋ ਜਾਂਦਾ ਵੀ ਰੋਊਗਾ ਕਾਂ ਨੂੰ ਸਿੱਖ ਲੂਗਾ ਕੁਛ ਜੇ ਰੋਊਗਾ ਤਾਂ ਹੀ ਇਹਨੂੰ ਅਕਲ ਆਊਗੀ ਨੁਕਸਾਨ ਕਰੂਗਾ ਤਾਂ ਹੀ ਅਕਲ ਆਊਗੀ ਕੋਈ ਨਹੀਂ ਠੀਕ ਹੈ ਹੁੰਦਾ ਹੀ ਹੁੰਦਾ ਡਿਗ ਕੇ ਸਵਾਰ ਹੁੰਦੇ ਹੁੰਦੇ ਨੇ ਐਂ ਕਹਿ ਗਏ ਫੂਕਾ ਨਹੀਂ ਮਾਰਦਾ ਵੀ ਫੂਕ ਮਾਰ ਦੋਦੇ ਉਹ ਕਹਿੰਦੇ ਕੋਈ ਨਹੀਂ ਇਹਨੂੰ ਕਿਹਾ ਬਥੇਰਾ ਸਮਝਾਇਆ ਇਹ ਕਿਹੜਾ ਮੰਨਿਆ ਦੇਖ ਪਿਆ ਫਿਰ ਕੀ ਹੋ ਗਿਆ ਗਾਹ ਨੂੰ ਪਤਾ ਲੱਗ ਗਿਆ ਇਹਨੂੰ ਉਹ ਸਿੱਖਿਆ ਹੁੰਦੇ ਨੇ ਹਰੇਕ ਚੀਜ਼ ਇੱਕ ਚੀਜ਼ ਹੈ ਵੀ ਸਿੱਖਿਆ ਪਰਮੇਸ਼ਰ ਤੋਂ ਕਿਉਂ ਨੰਦਾ ਸੁਖੇ ਦੁੱਖ ਵਿੱਚ ਹੀ ਸਿੱਖਿਆ ਦੁੱਖ ਚ ਸਿੱਖਿਆ ਨਹੀਂ ਹੈ ਦਾਰੂ ਦਾ ਮਤਲਬ ਕੀ ਹੈ ਦਾਰੂ ਸਿੱਖਿਆ ਸੰਸਾਰ ਦੇ ਹੋਰ ਕੋਈ ਦਾਰੂ ਨਹੀਂ ਹੈ ਥੋੜੀ ਜਿਹੀ ਗੱਲ ਬਦਲ ਗਈ ਨੇੜੇ ਚਲੀ ਗਈ ਅਸੀਂ ਦੁੱਖ ਦਾਰੂ ਕਹਿੰਦੇ ਦਾਰੂ ਕਹਿੰਦਾ ਪਰਮੇਸ਼ਰ ਯਾਦ ਆਉਂਦਾ ਯਾਦ ਪਰਮੇਸ਼ਰ ਨਹੀਂ ਆਉਂਦਾ ਹੈ ਸਿੱਖਿਆ ਦੀ ਹੋ ਜੋ ਸਿੱਖੀ ਜਿਹੜੀ ਹੈ ਇਹ ਯਾਦ ਹੁੰਦੀ ਸਿੱਖਿਆ ਨਾਲ ਯਾਦ ਰਹਿਣਾ ਸਿੱਖਿਆ ਜਿਹੜੀ ਹੈ ਦੋ ਕੀਮਤੀ ਚੀਜ਼ ਕੋਈ ਨਹੀਂ ਸੰਸਾਰ 'ਚ ਸਿੱਖਿਆ ਤਾਂ ਨੇੜੇ ਲੱਗ ਜਾਂਦੀ ਹੈ ਅਸਲ 'ਚ ਇਹ ਹੈ ਦੁਖਦਾਰੂ ਤਾਂ ਹੈ ਦੁੱਖ ਦੇ ਵਿੱਚ ਸਿੱਖਿਆ ਮਿਲਦੀ ਹੈ ਅੱਗਾ ਪਿੱਛਾ ਦੇਖਦਾ ਦੁੱਖ ਮੈਨੂੰ ਕਿਉਂ ਮਿਲਿਆ ਹੈ ਦੀ ਵਜ੍ਹਾ ਕੀ ਹੈ ਫਿਰ ਤੋਂ ਕੀ ਗਲਤੀ ਹੋਈ ਹੈ ਆਪਣਾ ਚਿੰਤਨ ਕਰਦਾ ਵਿੱਚ ਉਹ ਦੁੱਖ ਵਾਸਤੇ ਇਹ ਕੀ ਗੱਲ ਹੈ ਮੈਨੂੰ ਕਿਉਂ ਦੁੱਖ ਮਿਲਿਆ ਆਪਣੀਆਂ ਗਲਤੀਆਂ ਵੱਲ ਦੇਖਦਾ ਉਹ ਉਹ ਦੇਖਦਾ ਹੀ ਨਹੀਂ ਨਾ ਤੁਰੇ ਜਾਂਦਾ ਸੁਖ ਵਿੱਚ ਸੁਖ ਵਿੱਚ ਅਵੇਸਲਾ ਹੋ ਕੇ ਚੱਲਦਾ ਦੁੱਖ ਵਿੱਚ ਅਲਰਟ ਹੋ ਕੇ ਚੱਲਦਾ ਹੈ ਗਾਂ ਨੂੰ ਕੋਈ ਗਲਤੀ ਨਾ ਹੋ ਜਵੇ ਪਿਛਲੀ ਗਲਤੀ ਪਤਾ ਨਹੀਂ ਕਿਹੜੀ ਦਾ ਕੋ ਬੰਦਾ ਹੋਇਆ ਹੈ ਕੋਈ ਅੱਗੇ ਹੀ ਗਾਂ ਨੂੰ ਨਾ ਕੋਈ ਹੋ ਜਵੇ ਜਿਹੜਾ ਨੂੰ ਤਾਂ ਦੁੱਖ ਬਣ ਜਵੇ ਉਹ ਤਾਂ ਇਹ ਸੋਚਦਾ ਵੀ ਭਾਈ ਆਏ ਦੁੱਖ ਨੇ ਖਬਰਾਂ ਕੀ ਅੱਗੇ ਸੱਚੇ ਭਰਾ ਹੋ ਗਿਆ ਗਾਂ ਨੂੰ ਨਾ ਹੋ ਜਵੇ ਗਾਂ ਨੂੰ ਦੁੱਖ ਨਾ ਹੋਰ ਬਣੇ ਬਸ ਜੋ ਸੁਖ ਵਿੱਚ ਸਮਰਣ ਕਰਨ ਹੈ ਸੁਖ ਤਾਂ ਸਮਰਣ ਕਰਨ ਨਹੀਂ ਹੁੰਦਾ ਸੁਖ ਤਾਂ ਭੁਗਤੀ ਦਾ ਹੁੰਦਾ ਸੁਖ ਤਾਂ ਸੁਖ ਦਾ ਢੋਲ ਵੱਜਦੇ ਨੇ ਨਿਆਣੇ ਵੀ ਨੱਚਦੇ ਨੇ ਜੇ ਨਹੀਂ ਨੱਚਦੇ ਸਿਆਣੇ ਉਹਨਾਂ ਦੇ ਮਨ ਕਰਕੇ ਨੱਚਦੇ ਨੇ ਭੁੱਲ ਜਾਂਦਾ ਉਹ ਤਾਂ ਉਹ ਤਾਂ ਅਜਿਹਾ ਰਾਜਮਾਲ ਮਨ ਸ਼ੋਰ ਹੈ ਨਾ ਇਹ ਵਜਨ ਦੇ ਉਹਦੇ ਚ ਸੁਖੇ ਵਜਨ ਰਾਜਮਾਲ ਮਨ ਸ਼ੋਰ ਹੋ ਵੱਧਦਾ ਸੁਖ ਸ਼ੋਰ ਦੇ ਵਿੱਚ ਧਿਆਨ ਦੀ ਦੂਆ ਪਾਸੇ ਧਿਆਨ ਹੋ ਜਾਂਦਾ ਸ਼ੋਰ ਜੋ ਜਾਂਦਾ ਧਿਆਨ ਸ਼ੋਰ ਸ਼ਰਾਬੇ ਹਾਂਜੀ ਰੋ ਤੇਰੇ ਭਵਨ ਤਨ ਮਾਹੇ ਸੁਆਵਾ ਤੋ ਤੱਤੇ ਤਤ ਮਿਲਿਆ ਸੱਚ ਪਾਵੋ ਪਰ ਜਦ ਤੇਰੇ ਭਵਨ ਤਨ ਵਿੱਚ ਤਾਂ ਐਡਾ ਹੋ ਜਾਂਦਾ ਜਿੱਦਾਂ ਪਰਮੇਸ਼ਰ ਦਾ ਤਨ ਪਰਮੇਸ਼ਰ ਦੇ ਤਨ ਦੇ ਵਿੱਚ ਹੀ ਹੈ ਸਭ ਕੁਝ ਜੇ ਹੁਣ ਕਿਸੇ ਜਿਹੜੇ 'ਚ ਬੈਠੇ ਨੇ ਬੰਦੇ ਕੋਈ ਗੱਲ ਹੋ ਗਈ ਆਪਾਂ ਕਹਿੰਦੇ ਵੀ ਚਲੋ ਗਈ ਉਹਨਾਂ ਨੂੰ ਰੋਟੀ ਕੱਪੜਾ ਜੀ ਨਹੀਂ ਲਾ ਕੇ ਸਵੰਦਰ ਦੇ ਨੇ ਵਿਹਲੇ ਰਹਿੰਦੇ ਨੇ ਕੰਮ ਕੋਈ ਨਹੀਂ ਕਰਦੇ ਉਹਨਾਂ ਦੀ ਸੇਵਾ ਵੱਧ ਹੁੰਦੀ ਹੈ ਕਰਦੇ ਜਾਏ ਦੁੱਧਣਾ ਪੀਣਾ ਉਹਨਾਂ ਨੂੰ ਹੋਆ ਮਾਰ ਕੇ ਦੇ ਕੇ ਆਉਂਦੇ ਨੇ ਚਾਹੇ ਗਰੀਬ ਵੀ ਹੋਵੇ ਉਹਨਾਂ ਦੀ ਸੇਵਾ ਵੱਧ ਹੁੰਦੀ ਹੈ ਕੰਮ ਹੁੰਦਾ ਨਹੀਂ ਇਸ ਕਰਕੇ ਉਹਦਾ ਸੱਚਖੰਡ ਵਾਲੇ ਦਾ ਦਿਨ ਰਾਤ ਹੁੰਦਾ ਨਹੀਂ ਵਿਆਹ ਵਾਸਤੇ ਕਰ ਨੂੰ ਦਿੱਤਾ ਹੋਇਆ ਉਹ ਕਹਿੰਦੇ ਨੇ ਕੋਈ ਨਹੀਂ ਬਥੇਰਾ ਇਹਨਾਂ ਖਾਤਰ ਕਿਉਂ ਕਰਦੇ ਅਸੀਂ ਤਾਂ ਇਹਨਾਂ ਖਾਤਰ ਕਰਦੇ ਆ ਸਾਡੇ ਖਾਤਰ ਕੀ ਕਰਦੇ ਨੇ ਪਰ ਉਹ ਆਪਣੀ ਡਿਊਟੀ ਕਰਦੇ ਨੇ ਇੱਥੋਂ ਹੀ ਪ੍ਰੇਮ ਹੁੰਦਾ ਇਹਨਾਂ ਖਾਤਰ ਸਭ ਕੁਝ ਹੋ ਰਿਹਾ ਹੋਰ ਕੀ ਕਰਨਾ ਬਾਕੀ ਗਲਤੀਆਂ ਤਾਂ ਇਹਨਾਂ ਦੀਆਂ ਕੀਤੀਆਂ ਹੋਈਆਂ ਨੇ ਗਲਤੀਆਂ ਇਹਨਾਂ ਦੀਆਂ ਕੀਤੀਆਂ ਹੋਈਆਂ ਨੇ ਆਪਣੀ ਗਲਤੀ ਨਾਲ ਇੱਥੇ ਬੈਠੇ ਨੇ ਉਹ ਕੀ ਕਰ ਸਕਦੇ ਨੇ ਇਹਨਾਂ ਵਾਸਤੇ ਹੋਰ ਕੀ ਕਰ ਸਕਦੇ ਨੇ ਇਹ ਗੱਲ ਦੀ ਸਮਝ ਇਹਨਾਂ ਨੂੰ ਨਹੀਂ ਹੈ ਸੰਸਾਰੀ ਲੋਕਾਂ ਨੂੰ ਸਮਝ ਨਹੀਂ ਸਕਦੀ ਵੀ ਸਾਡੇ ਖਾਤਰ ਸਭ ਕੁਝ ਕੌਣ ਕਰ ਰਿਹਾ ਇਹਦੇ ਪਿੱਛੇ ਕੀ ਕਿਹੜੀ ਸ਼ਕਤੀ ਹੈ ਕਿਉਂ ਕਰ ਰਹੀ ਉਹਨੂੰ ਕੀ ਲੋੜ ਹੈ ਉਹਨੂੰ ਕੀ ਲੋੜ ਪਈ ਹੈ ਇੱਥੇ ਤਾਂ ਰਿਸ਼ਾ ਦੁਗਣੇ ਪੈਸੇ ਮੰਗ ਲੈਂਦਾ ਜੇ ਕੋਈ ਹੋਰ ਰਿਸ਼ਾ ਨਾ ਹੋਵੇ ਆ ਵੀ ਪੈਦਾ ਹੋਵੇ ਉਹ ਬੰਦਿਆਂ ਦਾ ਵੀ ਪਤਾ ਨਹੀਂ ਕੌਣ ਕਰ ਰਹੇ ਨੇ ਮੰਗਦੇ ਵੀ ਕੁਛ ਹੈ ਜੀ ਕਦੇ ਅਹਿਸਾਨ ਵੀ ਕੀਤਾ ਜੀ ਕਰ ਕਿਉਂ ਰਹੇ ਨੇ ਉਹਨਾਂ ਨੇ ਕੀ ਲੈਣਾ ਸੱਤੇ ਅਸੀਂ ਉਹਨਾਂ ਨੂੰ ਕੀ ਦਿੱਤੇ ਹੋ ਕਿਦਾਂ ਦਾ ਕੋਈ ਗੇੜ ਨਿਕਲ ਕਹਿੰਦਾ ਤਾਂ ਟਾਪੇ ਹੋ ਜਾਂਦਾ ਕਿਉਂਕਿ ਸਾਡੇ ਸੁਭਾਅ ਤੇ ਉਲਟ ਗੱਲ ਹੈ ਸੰਸਾਰ ਦੇ ਸੁਭਾਅ ਤੇ ਉਲਟ ਗੱਲ ਹੈ ਹੋਰ ਕੀ ਕਰਨ ਸੰਸਾਰ ਸਾਰੇ ਵਾਸਤੇ ਹੀ ਕਰ ਰਿਹਾ ਉਹ ਫਿਰ ਸਾਰਾ ਸੰਸਾਰ ਹੈ ਉਹਦਾ ਉਹ ਇਸ ਗੱਲ ਦਾ ਸੈਟੀਸਫਾਈ ਹੈ ਜੋ ਤਾਂ ਅੱਜ ਇੱਥੇ ਰਹਿ ਕੇ ਤਾਂ ਦੂਜੇ ਖਾਤਰ ਕੁਝ ਕਰ ਨਹੀਂ ਰਿਹਾ ਕਰ ਨਹੀਂ ਸਕਦਾ ਉੱਥੇ ਰਹਿ ਕੇ ਇਹਨਾਂ ਵਾਸਤੇ ਬਹੁਤ ਕੁਝ ਕਰ ਸਕਦਾ ਸਾਰੇ ਵਾਸਤੇ ਉਹ ਜਿਹੜੀ ਹਮਦਰਦੀ ਹੈ ਉੱਥੇ ਬੈਠ ਕੇ ਪ੍ਰੈਕਟੀਕਲ ਹਮਦਰਦੀ ਦਾ ਕੁਝ ਕਰ ਸਕਦਾ ਇੱਥੇ ਕੁਝ ਵੀ ਨਹੀਂ ਕਰ ਸਕਦਾ ਇਸ ਕਰਕੇ ਉਹ ਕਹਿੰਦਾ ਵੀ ਠੀਕ ਹੈ ਅੱਜ ਤੇ ਮੈਂ ਠੀਕ ਹਾਂ ਇੱਥੇ ਆਪਣੇ ਰਿਸ਼ਤੇਦਾਰਾਂ ਵਾਸਤੇ ਮੈਂ ਕੁਝ ਕਰ ਸਕਦਾ ਉੱਥੇ ਮੈਂ ਫਿਕਰੇ ਕਰ ਬੋਏ ਉਹ ਕਰਦਾ ਤਾਂ ਬਸਦਾ ਕੁਝ ਨਹੀਂ ਸੀ ਇੱਥੇ ਦਾ ਬੋਏ ਬੋਏ ਬਸਦਾ ਕੁਝ ਵੀ ਨਹੀਂ ਹੈ ਇੱਥੇ ਸਾਡੇ ਵਿੱਚ ਕੀ ਹੈ ਜਨਤਾ ਕੇ ਬਸ ਬਸ ਬੋਏ ਬੋਏ ਬਸਦਾ ਕੁਝ ਨਹੀਂ ਹੈ ਇਸ ਗੱਲ ਤੋਂ ਸੈਟੀਸਫਾਈ ਹੁੰਦਾ ਜਦ ਤੇਰੇ ਭਵਨ ਤਨ ਹੈ ਮਾਵਾ ਸਮਾਵਾ ਹਾਂ ਉਹ ਤੱਤੇ ਤੱਤ ਮਿਲਿਆ ਆ ਤੱਤੇ ਤੱਤ ਮਿਲਿਆ ਤੱਤ ਨਾਲ ਤੱਤ ਮੈਂ ਕਹਿੰਦਾ ਉਹ ਕਹਿੰਦਾ ਅਸੀਂ ਕਰਦੇ ਨਾ ਖਤਰਿਆਂ ਖਤਰੇ ਕਰਦੇ ਨਾ ਭਾਉਣੇ ਖਤਰ ਇਹ ਤਾਂ ਨਹੀਂ ਮੰਨਦੇ ਇਹ ਤਾਂ ਨਹੀਂ ਜਾਗਦੇ ਨੂੰ ਜਗਾਉਣ ਵਾਸਤੇ ਕਰ ਰਹੇ ਨੇ ਉਹ ਅਸਲੀ ਕੰਮ ਕਰਨ ਲੱਗ ਜਾਂਦਾ ਜੋ ਅਸਲੀ ਕੰਮ ਹੈ ਨਾ ਉਹ ਵਾਲਾ ਉਹ ਇਹਨਾਂ ਵਾਸਤੇ ਕੁਝ ਵਕਰੀ ਸਾਰਥਕ ਕਰਨ ਲੱਗ ਜਾਂਦਾ ਇਸ ਕਰਕੇ ਸੈਟੀਸਫਾਈਡ ਹੈ ਸੈਟੀਸਫਾਈਡ ਤਾਂ ਹੈ ਸਾਰਥਕ ਹੈ ਕੁਝ ਕਰ ਰਿਹਾ ਹੈ ਬੁਰੇ ਦਾ ਭਲਾ ਕਰ ਰਿਹਾ ਹੈ ਸਾਰੇ ਬੁਰੇ ਬੁਰੇ ਵੀ ਨਹੀਂ ਕਿਹਾ ਬੁਰੇ ਵੀ ਨਹੀਂ ਕਿਹਾ ਬੁਰਾ ਤਾਂ ਇੱਥੇ ਇੱਥੇ ਹੀ ਕਹੂਗਾ ਜਨਾ ਜਰਾਇ ਲੋਕ ਤੇ ਬੁਰੇ ਦਾ ਭਲਾ ਕਰਤਾ ਇੱਥੇ ਕਿਹਾ ਸਰੀਰ ਦੇ ਜਾਂ ਖੜਾ ਵੀ ਜਿਹੜਾ ਨੂੰ ਸੰਸਾਰ ਜਿਹੜੇ ਸੰਸਾਰ ਦੇ ਵਾਕਈ ਬੁਰਾਈ ਕਰਦੇ ਨੇ ਸੱਚ ਦਾ ਵਿਰੋਧ ਕਰਦੇ ਨੇ ਸੱਚ ਦਾ ਵਿਰੋਧ ਕਰ ਕਰਕੇ ਬੁਰਾ ਕਰਦੇ ਆ ਲੋਕਾਂ ਨੂੰ ਫਸਾਉਂਦੇ ਨੇ ਪਰ ਜਾਲ ਚ ਉਹ ਬੁਰੇ ਨੇ ਜੇ ਲੋਕਾਂ ਨਾਲ ਸੰਬੰਧ ਕਰੀਏ ਪਰ ਗਿਆਨੀਆਂ ਨਾਲ ਤਾਂ ਬੁਰੇ ਨੇ ਜੇ ਸੱਚ ਖਾਣਾ ਨਾਲ ਇਹਨਾਂ ਦਾ ਕੰਪੈਰੀਜ਼ਨ ਕਰੀਏ ਫਿਰ ਚੰਗੇ ਨਹੀਂ ਹੋ ਅਗਿਆਕਾਰੀ ਨਹੀਂ ਹੋ ਕਹਿੰਦਾ ਮੁੰਡੇ ਕਿਵੇਂ ਕਹਿੰਦਾ ਨਾਲ ਮੁੰਡੇ ਕਾਲੇ ਬੰਦੇ ਦੀ ਗੱਲ ਅੱਜ ਕੱਲ ਕਹਿੰਦਾ ਬੰਦਾ ਹੀ ਇਹ ਜਾ ਭਾਈ ਹੋ ਗਿਆ ਉਹਨੇ ਕੋਈ ਨਹੀਂ ਕਹਿੰਦਾ ਲਾਜ ਨਹੀਂ ਅੱਜ ਕੱਲ ਕਿਸੇ ਦੀ ਵੀ ਚੰਗਾ ਕਹਿੰਦਾ ਵੀ ਚੰਗੇ ਨਹੀਂ ਹੋ ਚੰਗਾ ਨਾ ਹੋਣਾ ਹੋਰ ਗੱਲ ਹੈ ਬੁਰਾ ਹੋਣਾ ਹੋਰ ਗੱਲ ਆਪਣੇ ਹੀ ਚੰਗਾ ਬੁਰਾ ਨਹੀਂ ਕੋਈ ਬੁਰਾ ਤਾਂ ਨਹੀਂ ਬੁਰਾਈ ਕਰ ਨਹੀਂ ਸਕਦਾ ਕਿਸੇ ਦਾ ਬਗਾੜ ਤਾਂ ਕੁਝ ਨਹੀਂ ਸਕਦਾ ਉਹ ਬੁਰਾ ਤਾਂ ਕਹਿੰਦਾ ਵੀ ਉਲਟੀ ਵਿਦਿਆ ਦੰਦਾ ਹੈ ਉਲਟੀ ਪੜਾਈ ਉਲਟੀ ਪੜਾਉਂਦਾ ਜਾਣ ਬੁੱਝ ਕੇ ਪੜਾਉਂਦਾ ਉਹ ਬੁਰਾ ਤਾਂ ਕਹਿੰਦਾ ਫਰੀਦ ਬੁਰਾ ਚਾਹੇ ਕਹੇ ਪਰ ਇਹ ਵੀ ਕਹਿੰਦਾ ਹਮ ਨਹੀਂ ਚੰਗੇ ਉਹਦੇ ਲਈ ਬਰਾਬਰੀ ਕੋਈ ਬਗਾਨ ਤਾਂ ਕਿਸੇ ਕੁਝ ਨਹੀਂ ਸਕਦਾ ਪਰ ਚੰਗੇ ਨਹੀਂ ਕਿਉਂ ਅੰਦਰ ਬੈਠਾ ਵੀ ਨਹੀਂ ਸੁਣਦੇ ਫਿਰ ਉਹਦੀ ਨਹੀਂ ਸੁਣਦੇ ਨਾ ਉਹਦੀ ਮੰਨਦੇ ਉਹਦੀ ਸੁਣਦੇ ਨਹੀਂ ਉਹਦੀ ਮੰਨਦੇ ਨਹੀਂ ਚੰਗੇ ਦਾ ਮੇਲ ਨਹੀਂ ਹੈ ਚੰਗੇ ਦੀ ਪਛਾਣ ਨਹੀਂ ਹੈ ਸਾਨੂੰ ਚੰਗਾ ਕੋ ਬਹਿੰਦੇ ਨਹੀਂ ਇਹ ਗੱਲ